ਅਰਜੁਨਾ ਸੁਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ ਮੈਨੂੰ ਤਾਂ ਅੱਜ ਹੀ ਆ ਜੇ ਸੁਰਤ ਕੱਲੀ ਚਲਦੀ ਹੈ ਆਪਣੇ ਮੂਲ ਨਾਲ ਜੁੜ ਕੇ ਨਹੀਂ ਚਲਦੀ ਸੱਚ ਨਾਲ ਜੁੜ ਕੇ ਨਹੀਂ ਜੇ ਧਿਆਨ ਰਿਹਾ ਮੇਰਾ ਸੱਚ ਤੋਂ ਉਲਟਾ ਰਿਹਾ ਕਲਪਨਾ ਕਰਦਾ ਰਿਹਾ ਮਾਇਆ ਦੀ ਤਾਂ ਮੈਨੂੰ ਤਾਂ ਪਰੇਸ਼ਾਨੀ ਹੋਗੀ ਸਰ ਇਸੇ ਗੱਲ ਦੀ ਪਰੇਸ਼ਾਨੀ ਸਗੋਂ ਜਿਹੜਾ ਹੈਗਾ ਧਿਆਨ ਵਾਇਵਲ ਨੂੰ ਭਜਦਾ ਦੂਏ ਪਾਸੇ ਨੂੰ ਧਿਆਨ ਜੋੜਨ ਤੇ ਦਿੱਕਤ ਪੈਦਾ ਹੁੰਦੀ ਹੈ ਜੇ ਬੱਚਾ ਦੋ ਦਿਨ ਦੀ ਛੁੱਟੀ ਹੋ ਜਾਂਦਾ ਸਕੂਲ ਤੇ ਚੰਗਾ ਭਲਾ ਜਾਂਦਾ ਜਾਂਦਾ ਸਕੂਲ ਜਾਣ ਨੂੰ ਜੇ ਨਹੀਂ ਕਰਦਾ ਅੰਗ ਮੁੜੇ ਮੁੜ ਜਾਏ ਦੋ ਦਿਨ ਵਿੱਚ ਬ੍ਰੇਕ ਹੋ ਜਾਏ ਮਨ ਰਾਮੀ ਹੋਣ ਲੱਗ ਜਾਂਦਾ ਮਨ ਰਾਮੀ ਹੋਣ ਲੱਗ ਗਿਆ ਧਿਆਨ ਨਹੀਂ ਜੋੜਦਾ ਉਧਰ ਨੂੰ ਮਾਇਆ ਵੱਲ ਨੂੰ ਜਾਂਦਾ ਅੰਗ ਬੜੇ ਮੁੜ ਜਾਏ ਅੰਗ ਮੰਨਦਾ ਹੀ ਨਾ ਹੈ ਧਿਆਨ ਦਾ ਹੀ ਨਾ ਅੰਗ ਧਿਆਨ ਜੁੜਦਾ ਨਹੀਂ ਹੁਣ ਅਜੂ ਸੁੱਤੀ ਕੰਮ ਤੁਸੀਂ ਅੰਗ ਮੁੜੇ ਮੁੜ ਜਾਏ ਜੇ ਜੇ ਅੰਦਰ ਜੋੜ ਕੇ ਨਹੀਂ ਰੱਖਿਆ ਧਿਆਨ ਨੂੰ ਥੋੜਾ ਜਿਹਾ ਤੁਸੀਂ ਬਾਹਰ ਛੱਡਤਾ ਥੋੜੇ ਦੋ ਦਿਨ ਬਾਅਦ 2 ਘੰਟੇ ਵਾਸਤੇ ਵੀ ਤਾਂ ਉਥੋਂ ਲਿਆਉਣਾ ਮੋੜ ਕੇ ਬਹੁਤ ਔਖਾ ਫਿਰ ਅੰਗ ਬੁਣੇ ਬੁਣ ਜਾਏ ਫਿਰ ਟੁੱਟਦਾ ਉਧਰ ਨੂੰ ਧਿਆਨ ਬਾਹਰ ਨੂੰ ਜਾਂਦਾ ਹਾਂ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ ਜਾਏ ਪੁੱਛੋ ਦੁਹਾਗਣੀ ਦੁਹਾਗਣੀ ਦੁਹਾਗਣੀ ਜਿਹੜੇ ਕਦੇ ਜੁੜੇ ਹੀ ਨਹੀਂ ਉਧਰ ਆਪਣੇ ਮੈਨੂੰ ਤਾਂ ਥੋੜੀ ਦਿਨ ਥੋੜੇ ਟਾਈਮ ਟੁੱਟਣ ਵਿੱਚ ਹੀ ਪਰੇਸ਼ਾਨੀ ਹੋ ਗਈ ਬੇਚੈਨੀ ਹੋ ਗਈ ਜਿਹੜੇ ਕਦੇ ਅੰਦਰ ਜੁੜੇ ਹੀ ਨਹੀਂ ਉਹਨਾਂ ਦਾ ਕੀ ਹਾਲ ਹੋ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਤੁਹਾਡਾ ਕੀ ਹਾਲ ਹੈ ਤੁਮ ਕਿਉਂ ਰਹਿਣ ਦਿਖਾਏ ਤੁਹਾਡੀ ਜ਼ਿੰਦਗੀ ਕਿਵੇਂ ਲੰਘਦੀ ਹੈ ਤੁਹਾਡਾ ਜੀਵਨ ਕਿਵੇਂ ਬਤੀਤ ਹੁੰਦਾ ਤੁਹਾਨੂੰ ਪਰੇਸ਼ਾਨੀ ਹੁੰਦੀ ਹੈ ਨਹੀਂ ਹੁੰਦੀ ਮੈਨੂੰ ਤਾਂ ਪਰੇਸ਼ਾਨੀ ਹੋਣ ਲੱਗੀ ਹਾਂਜੀ